ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਪਹਿਲਾਂ ਤਾਂ ਤੀਰਥਾਂ ਦੀ ਗੱਲ ਆ ਗਈ ਤੀਰਥਾਂ ਦੀ ਫੱਟੀ ਕੋਈ ਹੁਣ ਆ ਗਈ ਉਮਰ ਬਣਾਉਂਦੇ ਨੇ ਜੋਗੀ ਸਾਡੀ ਲਾ ਕੇ ਸਮਾਧੀ ਲਾ ਕੇ ਇਹ ਪ੍ਰਭਾਵ ਸੀ ਉਦੋਂ ਸੰਗਤ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਅੱਜ ਵੀ ਬਥੇਰੇ ਮੰਨਦੇ ਨੇ ਸਾਡੇ ਵਿੱਚ ਇਹ ਜਿਹੀਆਂ ਗੱਲਾਂ ਨਹੀਂ ਤਾਂ ਕਿਉਂਕਿ ਸਾਡੇ ਤਾਂ ਗੁਰਬਾਣੀ ਦੀ ਗੱਲ ਹੈ ਸਾਡੇ ਸਪਸ਼ਟ ਨੇ ਗੱਲਾਂ ਕਹੀਆਂ ਹੋਈਆਂ ਲੋਕ ਮੰਨਣ ਨੂੰ ਤਿਆਰ ਨਹੀਂ ਪਰ ਕੁਝ ਵੈਣ ਸੰਤਾਂ ਨੇ ਕੀਤੀ ਹੋਈ ਹੈ ਕੁਝ ਆਦਮੀ ਨੂੰ ਕਹੀ ਜਾਂਦੇ ਨੇ ਗੱਲਾਂ ਜੋ ਛੋੜੇ ਵਾਲਾ ਹੋਇਆ ਹੋਰ ਇਹਨਾਂ ਨੇ ਇਹ ਜਿਹਾ ਝੂਠੇ ਬੋਲਣਾ ਹੋਰ ਕੀ ਕਰਨਾ ਇਹਨਾਂ ਨੇ ਜੇ ਜੁਗ ਚਾਰੇ ਆਰ ਜਾ ਚਾਰੇ ਜੁਗਾਂ ਦੀ ਵੀ ਆਰ ਜਾ ਹੋ ਜੇ ਫਿਰ ਕੀ ਹੋ ਜੂਗਾ ਚਾਰੇ ਜੁਗਾਂ ਦੀ ਕਿਸੇ ਦੀ ਆਰ ਜਾ ਹੋਈ ਨਹੀਂ ਭਾਵੇਂ ਇਹਨਾਂ ਨੇ ਮੰਨਿਆ ਹੋਇਆ ਚਾਰ ਜੁਗ ਦੀ ਆਈ ਸੀ ਫਲਾਣੇ ਦੀ ਟਿਮਕੇ ਦੀ ਐਵੇਂ ਚਾਰ ਜੁਗੇ ਹੀ ਨਹੀਂ ਹੁੰਦੇ ਹੁਣ ਸੰਜੋਗ ਹੈ ਚੌਥਾ ਜੋ ਸੰਜੋਗ ਦੇ ਸਾਰੇ ਅਮਰ ਨੇ ਜਿਹੜੇ ਸੰਜੋਗ ਦੇ ਅੰਦਰ ਨੇ ਉਹਨਾਂ ਦੀ ਚਾਰ ਜੁਗ ਦੀ ਆਯੂ ਹੋਰ ਕਿਸੇ ਦੀ ਹੁੰਦੀ ਜਿਹੜਾ ਜੰਮਣ ਵਾਲਾ ਦੀ ਚਾਰ ਜੁਗ ਦੀ ਆਯੂ ਕਿਵੇਂ ਹੋਊਗੀ ਚਾਰ ਜੁਗ ਦੀ ਆਯੂ ਤਾਂ ਉਹਨਾਂ ਲੋਕਾਂ ਦੀ ਜਿਹੜੇ ਸੱਚਖੰਡ ਦੇ ਕਿੰਨੇ ਜੁਗ ਉਹਨਾਂ ਦੇ ਦੇਖਦੇ ਪੈਦਾ ਹੋ ਜਾਂਦੇ ਦੇਖਦੇ ਦੇਖਦੇ ਸਮਾਪਤ ਹੋ ਜਾਂਦੇ ਨੇ ਸੰਸਾਰ ਉਹਨਾਂ ਦੇ ਦੇਖਦੇ ਪੈਦਾ ਹੁੰਦਾ ਦੇਖਦੇ ਹੀ ਖਤਮ ਹੋ ਜਾਂਦਾ ਉਹਨਾਂ ਦੀ ਹੈ ਜਾਜੂ ਦੀ ਆਯੂ ਤਾਂ ਸੰਸਾਰੀ ਜੀਵ ਦੀ ਕਿਵੇਂ ਹੋਈ ਜਾਜੂ ਦੀ ਆਯੂ ਸਾਜੁਗ ਤਾਂ ਬਾਹਰੇ ਰਹੂਗਾ ਨਾ ਤਿੰਨ ਲੋ ਇੱਥੇ ਲੋਕ ਹੈ ਤਿੰਨ ਨੇ ਉਹ ਲੋਕ ਹੈ ਤਿੰਨ ਨੇ ਚੌਥਾ ਲੋਕ ਹੈ ਨਹੀਂ ਚੌਥੇ ਲੋਕ ਦੀ ਚੌਥਾ ਜੁਗ ਹੁੰਦਾ ਹੈ ਤਿੰਨ ਲੋਕ ਨੇ ਤਿੰਨੇ ਯੁੱਗ ਨੇ ਇਹਨਾਂ ਲੋਕਾਂ ਦਾ ਸਮਾਂ ਅੱਡਾ ਹੈ ਇਹਨਾਂ ਲੋਕਾਂ ਦਾ ਸਮਾਂ ਜੁਗੋਂ ਦਾ ਸਮਾਂ ਹਾਂਜੀ ਜੇ ਜੁਗ ਚਾਰੇ ਆਜਾ ਹੋਰ ਸੁਣੀ ਹੋਏ ਇਹਦੇ ਨਾਲ 10 ਗੁਣੇ ਵੀ ਹੋ ਜਵੇ ਚਾਹੇ ਜੇ ਤੁਸੀਂ ਕਹਿੰਦੇ ਚਾਰ ਜੁਗ ਦੀ ਥੋੜੀ ਆ 40 ਜੁਗਾਂ ਦੀ ਹੋ ਜਵੇ ਦਸੂਣੀ ਹੋਏ 10 ਗੁਣੇ ਹੀ ਕਰ ਲੋ ਚਾਹੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਸੋਹਣੀ ਲੱਗਦਾ ਦੁਗਣੀ ਨਹੀਂ ਹੈ ਜੇ ਦੁਗਣਾ ਹੁੰਦਾ ਨਾ ਦੁਗਣੀ ਗੱਲ ਹੋ ਗਿਆ 10 ਗੁਣੀ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਜਿੰਨੇ ਵੀ ਸ੍ਰਿਸ਼ਟੀ ਆਪਣੇ ਨਾਲ ਜੁੜੀ ਹੋਈ ਹੈ ਜਿੱਥੇ ਤੱਕ ਆਦਮੀ ਦੀ ਪਹੁੰਚ ਹੈ ਇਹਨੂੰ ਨਵਾਂ ਖੰਡਾ ਹੀ ਬੋਲਿਆ ਹੋਣਾ ਬ੍ਰਹਮ ਲੋਕ ਪ੍ਰਯੋਗ ਸਾਰੀਆਂ ਪੂਰੀਆਂ ਪੂਰੀਆਂ ਵਿੱਚ ਗਲ ਕੇ ਨਾ ਇਹਨਾਂ ਨੇ ਜਿਵੇਂ ਗਣਿਆ ਹੋਇਆ ਨਵਾਂ ਗੰਡਾ ਜੇ ਜਾਣਦੇ ਹੁਣ ਉਹਨੂੰ ਲੋਕ ਸਾਰੇ ਇੰਨਾ ਮਸ਼ਹੂਰ ਹੋ ਗਿਆ ਨਾਲ ਚੱਲੇ ਸਭ ਉਹਦੇ ਕਹੇ ਅਨਸਾਰ ਸਾਰੇ ਚੱਲਣ ਉਹਦਾ ਕਹਿਣਾ ਵੀ ਸਾਰੇ ਮੰਨਦੇ ਹੋ ਯਾਨੀ ਐਡਾ ਵੱਡਾ ਗੁਰੂ ਹੋਵੇ ਸਾਰੇ ਉਹਦੇ ਕਹਿਣੇ ਤੋਂ ਉਹ ਤਾਂ ਕੋਈ ਬਾਗੀ ਨਾ ਹੋਵੇ ਚੰਗਾ ਲੋਰ ਖਾਇਕਾ ਜਸ ਕੀਰਤੀ ਜਗ ਲੈ ਅਰ ਐ ਡਰਦੇ ਨਾ ਮੰਨਦੇ ਹੁਣ ਚੰਗਾ ਕਰਕੇ ਮੰਨਦੇ ਹੋ ਚੰਗਾ ਕਰਕੇ ਮੰਨਦੇ ਹੋਣ ਆਪਣੇ ਰਜ਼ਾਮੰਦੀ ਨਾਲ ਹੈ ਤੋਂ ਤੇ ਕਹਿਣੇ ਝੋਣ ਨਾ ਉਹ ਚੰਗਾ ਹੋਵੇ ਸੰਸਾਰ ਦੇ ਬੁਰਿਆਂ ਦੇ ਵਿੱਚ ਸ਼ਾਮਲ ਨਾ ਹੋਵੇ ਬੁਰੇ ਬੰਦੇ ਵੀ ਹੁੰਦੇ ਨੇ ਜਿਹਨਾਂ ਤੋਂ ਡਰਦੇ ਲੋਕ ਮੰਨੀ ਜਾਂਦੇ ਨੇ ਭਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਪ੍ਰਭਾਵ ਤੋਂ ਲੋਕ ਉਹਨਾਂ ਨੂੰ ਮੰਨਦੇ ਨੇ ਆਦਰ ਕਰਦੇ ਨੇ ਉਹਨਾਂ ਤੋਂ ਡਰਦੇ ਵੀ ਨਾ ਕਹਿ ਲੋ ਆਦਰ ਕਰ ਲੋ ਕਰ ਲੈ ਕੁਝ ਵੀ ਸਹੀ ਜਸ ਕੀਰਤੀ ਜਗ ਲੈ ਸੰਸਾਰ ਦੇ ਜਸ ਵੀ ਹੋਵੇ ਕੀਰਤੀ ਹੋਵੇ ਚੰਗਾ ਹੋਣ ਕਰਕੇ ਜਿਵੇਂ ਰਾਮਚੰਦਰ ਦੀ ਗੱਲ ਹੈ ਵਿਸ਼ਨੂੰ ਦੀ ਗੱਲ ਹੈ ਹਾਲਾਂਕਿ ਸਾਰਾ ਜਗ ਨਹੀਂ ਉਹਨਾਂ ਨੂੰ ਮੰਨਦਾ ਸੀ ਰਾਮਚੰਦਰ ਦੇ ਵੀ ਦੁਸ਼ਮਣ ਤੇ ਵਿਸ਼ਨੂੰ ਦੇ ਵੀ ਦੁਸ਼ਮਣ ਨੇ ਰਾਜੇ ਵਿਸ਼ਨੂੰ ਦਾ ਸ਼ਿਵ ਜੀ ਨਹੀਂ ਮੰਨਦਾ ਹੁੰਦਾ ਇਹ ਜਾ ਹੋ ਇਮੇਜਿਨ ਕੀਤਾ ਐਡਾ ਬੜਾ ਆਦਮੀ ਹੋਇਆ ਕੋਈ ਨਹੀਂ ਹੈ ਰਾਜ ਦੇ ਵਿੱਚ ਇਤਿਹਾਸ ਐਸਾ ਨਹੀਂ ਹੋਇਆ ਕੋਈ ਵੀ ਕਿਸੇ ਧਰਮ ਨੇ ਹੋਰ ਐਸਾ ਆਦਮੀ ਨਹੀਂ ਦੱਸਿਆ ਕਿ ਜਾਂ ਕੋਈ ਹੋਇਆ ਨਾ ਹੋ ਸਕਦਾ ਹੀ ਹੈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਪਰ ਜੇ ਸੱਚਖੰਡ ਚ ਉਹਦੀ ਕੋਈ ਕੁਝ ਪ੍ਰਤੀਤ ਨਹੀਂ ਨਾ ਹੈ ਉਹਦੀ ਕਿਰਪਾ ਨਹੀਂ ਹੈ ਉਹਦੇ ਤੇ ਸੱਚਖੰਡ ਨਹੀਂ ਉਹਨੂੰ ਕੋਈ ਪੁੱਛਦਾ ਜਾਣਦਾ ਰਹੂਗਾ ਸੰਸਾਰ 'ਚ ਸੰਸਾਰ ਦੀ ਵਡਿਆਈ ਸੰਸਾਰ 'ਚ ਰੱਖੂ ਉਹਨੂੰ ਸੰਸਾਰ ਦੀ ਵਡਿਆਈ ਦਰਗਾਹ 'ਚ ਕੌਡੀ ਕੀਮਤ ਨਹੀਂ ਇਹਦੀ ਕਹਿਣ ਦਾ ਮਤਲਬ ਹੈ ਐਡੀ ਵੱਡੀ ਵਡਿਆਈ ਕਿਸੇ ਬੰਦੇ ਦੀ ਹੋਵੇ ਸੰਸਾਰ ਦੇ ਵਿੱਚ ਭਰਾ ਬਣ ਜਵੇ ਐਡਾ ਦਰਗਾਹ ਕੋਈ ਕੌਡੀ ਕੀਮਤ ਨਹੀਂ ਬਾਤ ਨੂੰ ਪੁੱਛੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਕੀੜੇ ਦੇ ਵਿੱਚ ਕੀੜਾ ਪੈਦਾ ਕਰਦਾ ਸਾਡੇ ਸਰੀਰ 'ਚ ਕੀੜੇ ਪੈਦਾ ਹੋ ਜਾਂਦੇ ਕੀੜਿਆਂ 'ਚ ਕੀੜੇ ਪੈਦਾ ਹੋ ਜਾਂਦੇ ਜਾਨਵਰਾਂ 'ਚ ਵੀ ਕੀੜੇ ਪੈਦਾ ਹੋ ਜਾਂਦੇ ਦਰਖਤਾਂ 'ਚ ਵੀ ਕੀੜੇ ਫਲਾਂ 'ਚ ਵੀ ਕੀੜੇ ਪੈਦਾ ਹੋ ਜਾਂਦੇ ਫੜਾ ਜੋ ਲੱਗੇ ਨਹੀਂ ਹੋਏ ਕੀਟਾਂ ਅੰਦਰ ਕੀਟ ਕਰ ਦੋਸਤੀ ਦੋਸਤ ਦੋਸਤੀ ਬਣਾ ਕੇ ਉਹਨੂੰ ਕੀੜੇ ਦੇ ਅੰਦਰ ਕੀੜਾ ਪੈਦਾ ਕਰਦਾ ਦੋਸਤ ਆ ਦੋਸਤ ਤੇ ਲੱਗਦਾ ਨਾ ਹੰਕਾਰ ਦਾ ਦੋਸਤ ਹੈ ਜਿੱਡਾ ਵੱਡਾ ਆਦਮੀ ਹੋ ਓਡਾ ਵੱਡਾ ਜੇ ਉਹਨੂੰ ਦਰਗਾਹ ਕਿਸੇ ਨੇ ਨਹੀਂ ਪੁੱਛਿਆ ਏਡੇ ਵੱਡੇ ਆਦਮੀ ਨੂੰ ਉਹਦਾ ਹੰਕਾਰ ਬਹੁਤ ਵੱਡਾ ਸੀ ਫਿਰ ਉਹਨੂੰ ਕੀੜਾ ਨਹੀਂ ਬਣਾਉਂਦੇ ਸਦਾ ਕੀੜੇ ਦੇ ਅੰਦਰ ਕੀੜਾ ਪੈਦਾ ਕਰ ਬਹੁਤ ਖਤਰਨਾਕ ਆਦਮੀ ਬਹੁਤ ਵੱਡਾ ਹੁਕਾਰ ਥੋੜੇ ਹੰਕਾਰ ਵਾਲੇ ਨੂੰ ਸਦਾ ਕੀੜਾ ਬਣਾ ਦਿੰਦੇ ਵੱਡੇ ਹੰਕਾਰੀ ਨੂੰ ਮਸਾਲੇ ਦਾ ਕੀੜਾ ਬਣਾਉਂਦੇ ਜੋ ਕੋਈ ਖਾਣੇ ਉਹਦੇ ਅੰਦਰ ਕੀੜੇ ਪੈਦਾ ਹੁੰਦੇ ਜਾਂਦੇ ਵਿਸ਼ਟਾ ਦੇ ਵਿੱਚ ਕੀੜਾ ਪੈਦਾ ਹੋ ਪੇਟ ਵਿੱਚੋਂ ਕੀੜੇ ਨਿਕਲਦੇ ਨੇ ਕਈਆਂ ਉਹ ਕੀੜਾ ਬਣਾਉਂਦੇ ਨੇ ਗੰਦਗੀ ਦਾ ਇੱਕ ਤਰ੍ਹਾਂ ਦਾ ਇਹਨਾਂ ਨੂੰ ਜਦੋਂ ਹੁੰਦੇ ਨੇ ਤਾਂ ਕਿ ਉਹਦਾ ਹੰਕਾਰ ਢਿੱਲਾ ਹੋ ਜਾਵੇ ਅਪਰਾਧ ਬੜਾ ਅਪਰਾਧ ਹੀ ਆ ਜਿਹਦੀ ਜੇ ਜ਼ਿਆਦਾ ਨਾਮ ਤੇ ਬਿਨਾ ਜਿਹਦੀ ਸੰਸਾਰ ਦੀ ਤੇ ਜਿਹਨੇ ਬਣਾਈ ਹੈ ਉਹ ਅਪਰਾਧ ਹੈ ਉਹ ਚਾਹੇ ਕੋਈ ਹੋਵੇ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾ ਕੇ ਜਾਤ ਕੀ ਜਗ ਲੈ ਜੇ ਤੇ ਨਦਾਂ ਨਾ ਵੀ ਬਾਤ ਨਾ ਪੁੱਛੇਗੀ ਇਹ ਗੱਲ ਬਾਤ ਨਾ ਕੇ ਤਾਂ ਹੋ ਗਿਆ ਫਿਰ ਉਹਦਾ ਹੁੰਦਾ ਕੀ ਹੈ ਸਜ਼ਾ ਕੀ ਹੈ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਉਹ ਦੋਸ਼ੀ ਹੈ ਆਪਣੇ ਉਹਨੇ ਇੱਜ਼ਤ ਕਰਾਈ ਹੈ ਸੰਸਾਰ 'ਚ ਸ਼੍ਰੀ ਕੇ ਖੁਦਾ ਬਣਿਆ ਉਹ ਦੋਸ਼ ਵੱਡਾ ਹੈ ਉਹਦਾ ਜਿਹੜੀ ਉਹਨੇ ਜ਼ਿੰਦਗੀ ਲਾਈ ਜਿਹੜਾ ਉਹਨੂੰ ਨਸ਼ਾ ਸੀ ਮੇਰੀ ਇੱਜ਼ਤ ਹੁੰਦੀ ਹੈ ਉਹ ਨਸ਼ੇ ਦਾ ਦੋਸ ਹੈ ਨਸ਼ਾ ਉਹਦਾ ਲੋਹਣ ਵਾਸਤੇ ਕੀਟਾਂ ਅੰਦਰ ਕੀਟ ਬਣਾਇਆ ਵਿਸ਼ਟਾ ਦਾ ਕੀੜਾ ਬਣਾਤਾ ਨਸ਼ਾ ਜ਼ਿਆਦਾ ਸੀ ਨਾ ਵੱਡੇ ਨਸ਼ੇ ਵਾਲੇ ਨੂੰ ਵਿਸ਼ਟਾ ਦੇ ਅੰਦਰ ਕੀੜੇ ਦੇ ਅੰਦਰ ਕੀੜਾ ਪੈਦਾ ਰਿਹਾ ਬਾਹਰ ਨਹੀਂ ਕੀੜਾ ਪੈਦਾ ਬਾਹਰ ਵਾਲੇ ਕੀੜੇ ਉਹਦੇ ਨਾਲ ਉੱਚੇ ਨੇ ਉਹ ਬਾਹਰ ਵਾਲਾ ਸਾਰਿਆਂ ਨੂੰ ਨੀਵੀਂ ਪੱਧਰ ਤੇ ਚਲਾ ਗਿਆ ਆਪਰ ਕੋਈ ਜਾਣਾ ਉੱਚਾ ਸੋਈ ਗਣੀਏ ਸਭ ਤੇ ਨੀਚਾ ਬਣਾਤਾ ਕੀੜਾ ਨਹੀਂ ਕੀਤਾ ਵਿਸ਼ਤਾ ਦਾ ਕੀੜਾ ਬਣਾ ਆਪਰ ਕੋ ਜੋ ਭਲਾ ਕਹਾਵਾ ਜਿਸੇ ਭਲਾਈ ਉਹਦੇ ਭਲਾਈ ਨਹੀਂ ਨਿਕਤ ਹੁੰਦੀ ਭਲੇਖਾ ਜਿਹੜਾ ਭਲਾ ਕਹਾਉਣ ਵਾਸਤੇ ਕੋਈ ਕੰਮ ਕਰਦਾ ਉਹਦੇ ਨੇੜੇ ਤੇੜੇ ਭਲਾਈ ਨਹੀਂ ਕਰੀ ਹੁੰਦਾ ਦਰਗਾਹ ਆ ਸਜ਼ਾ ਲਿਖੀ ਹੋਈ ਹੈ ਦਰਗਾਹ ਜੋਦ ਨਾ ਕੀ ਵਰਤਾਰਾ ਵਰਤਾਰਾ ਦਰਗਾਹ ਹੈ ਉਹ ਜਿਹੜੇ ਸੇਵਾ ਦੂਆ ਚ ਲੱਗੇ ਨੇ ਧਿਆਨ ਨਾਲ ਸੁਣ ਲੈਣ ਨੂੰ ਗੱਲ ਕੀ ਹੈ ਸੁਣ ਦੇ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਜੇ ਨਹੀਂ ਹੁੰਦੀ ਤਾਂ ਦੱਸ ਦਿਨ ਵੀ ਆਥੇ ਉਲਟ ਨੇ ਸਾਰਿਆਂ ਦੇ ਲਾਗੂ ਜਿਹੜੇ ਵੱਡੇ ਵੱਡੇ ਸੇਵਾ ਕਰਦੇ ਫਿਰਦੇ ਨੇ ਝੰਡੇ ਚੱਕੀ ਨਾ ਕਹਣ ਭਲਾ ਭਲਾ ਕਹਾਉਣ ਵਾਸਤੇ ਕਰਦੇ ਨੇ ਭਲੇ ਬਣਨ ਵਾਸਤੇ ਕਰਦੇ ਨੇ ਦਰਗਾਹ ਭਲਾ ਬਣਨ ਵਾਸਤੇ ਕਰੋ ਕੁਛ ਸੰਸਾਰ ਭਲਾ ਕਰਨ ਵਾਸਤੇ ਨਾ ਸੰਸਾਰ ਤੋਂ ਭਲਾ ਕਹਾਉਣ ਵਾਸਤੇ ਜਿਹੜਾ ਕਰਦਾ ਇਹ ਅਪਰਾਧ ਹੈ ਇਹ ਅਪਰਾਧ ਹੈ ਸੰਸਾਰ ਦੇ ਭਲਾ ਕਹਾਉਣ ਵਾਸਤੇ ਜੋ ਕਰ ਰਿਹਾ ਅਪਰਾਧ ਹੈ ਇਹ ਖਰਬਾਂ ਰੁਪਏ ਗੁਰਦਾਰਾਂ ਦੇ ਵੇਸ ਕਰੇ ਅਪਰਾਧ ਕੀਤਾ ਹੈ ਇਹਨਾਂ ਨੇ ਅਪਰਾਧ ਹੈ ਸੇਵਾ ਨਹੀਂ ਹੈਗੀ ਇਹ ਅਪਰਾਧ ਹੈ ਉੱਠੇ ਪਾਸੇ ਲੋਕ ਲਾਤੇ ਗੁਰਬਾਣੀ ਛੱਡ ਕੇ ਉੱਤਰ ਨੂੰ ਦੇਖਦੇ ਨੇ ਬੱਕਰੀਆਂ ਉੱਤਰ ਨੂੰ ਦੇਖਦੇ ਆ ਇੱਕ ਤਰ੍ਹਾਂ ਦੇ ਤੁੱਕੇ ਲੱਗੇ ਹੁੰਦੇ ਨੇ ਉੱਪਰ ਦੇ ਸੋਨਾ ਲਾਤਾ ਉੱਪਰ ਨੂੰ ਜਾਂਦੇ ਨੇ ਥੱਲੇ ਛੱਡ ਕੇ ਚੱਕਣ ਲੋ ਗੁਰਬਾਣੀ ਕੀ ਕਹਿੰਦੀ ਹੈ ਛੱਡ ਕੇ ਚੱਕਣਾ ਇਹਨਾਂ ਤੋੜ ਤੇ ਕੀਰਤਨ ਹੁੰਦਾ ਨਾ ਤੋੜ ਤੇ ਕਥਾ ਤੋੜਤੀ ਪੱਥਰ ਵੇਖਣ ਜਾਂਦੇ ਨੇ ਮਿਊਜ਼ੀਅਮ ਬਣਾਤੇ ਲੋਕ ਅਪਰਾਧ ਹੈ ਤਾਂ ਅਪਰਾਧ ਕੀ ਦੱਸ ਉਹਨਾਂ ਦੇ ਅੰਦਰ ਜਿਹੜੀ ਦ੍ਰਿਸ਼ਟੀ ਸੀ ਮਾਇਆ ਵੀ ਕਰਤੀ ਲੋਕਾਂ ਦੀ ਮਾਇਆ ਦੀ ਕਦਰ ਹੋਈ ਨਾਲ ਨਾਮ ਦੀ ਕਦਰ ਛੱਡਤੀ ਲੋਕਾਂ ਨੇ ਮਾਇਆ ਦੀ ਚਮਕ ਦਮਕ ਨਾਲ ਜੋੜਤੇ ਇਹ ਤਾਂ ਅਪਰਾਧ ਹੈ ਮਾਇਆ ਨਾਲ ਜੋੜਨਾ ਅਪਰਾਧ ਹੈ ਨਾਮ ਨਾਲ ਨਹੀਂ ਜੋੜੇ ਨਾਮ ਨਾਲ ਜੋੜਦੇ ਮਾਇਆ ਨਾਲ ਤੋੜਦੇ ਗੁਰਬਾਣੀ ਮਾਇਆ ਨਾਲ ਤੋੜ ਕੇ ਨਾਮ ਨਾਲ ਜੋੜਦੀ ਹੈ ਤੁਸੀਂ ਨਾਮ ਨਾਲ ਤੋੜ ਕੇ ਮਾਇਆ ਨਾਲ ਜੋੜਦੇ ਹੋ ਅਪਰਾਧ ਹੈ ਇਹਦੀ ਸਜ਼ਾ ਮਿਲੂਗੀ ਨਾਵਲ ਦਾ ਸਵਾਲੇ ਬਦਨ ਦਾ ਤੇ ਦਰਗਾਹ ਦਾ ਹੀ ਫਰਮਾਨ ਸਾਡਾ ਕਿਹੜਾ ਘਰ ਆਪ ਲਿਖਿਆ ਹੋਇਆ ਹੈ ਉਹਦਾ ਵਿਆਖਿਆ ਹੀ ਕਰੀਏ ਵਿਚਾਰੀ ਹੋਈ ਹੈ ਗੱਲ ਕੀ ਹੈ ਇਸ ਕਰਕੇ ਨਾ ਗੁਰੂਆਂ ਨੇ ਕੰਮ ਕੀਤਾ ਨਾ ਭਗਤਾਂ ਨੇ ਕੀਤਾ ਇਹ ਕੰਮ ਇਹੀ ਸੋਚ ਲੈਂਦੇ ਉਹਨਾਂ ਨੇ ਕਦੇ ਨਹੀਂ ਕੀਤਾ ਤੁਸੀਂ ਜ਼ਿਆਦਾ ਸਿਆਣੇ ਹੋ ਜੋ ਉਹਨਾਂ ਨੇ ਕੀਤਾ ਉਹ ਦਾਇਰੇ ਤੋਂ ਥੱਲੇ ਹੀ ਰਹੋ ਇਹ ਗਾਹਾਂ ਵਾਦਾ ਨੇ ਉਹਨਾਂ ਤੇ ਉਹਨਾਂ ਦੇ ਨਹੀਂ ਆਏ ਜੇ ਗੁਰਦੁਆਰੇ ਬਣੇ ਅਸੀਂ ਬਣਾਤੇ ਰਣਜੀਤ ਨੇ ਸੋਨਾ ਲਾਤਾ ਕੀ ਹਾਲ ਹੋਇਆ ਰਣਜੀਤ ਕੋਈ ਦਾ ਕੋਈ ਪ੍ਰਭਾਵ ਨਹੀਂ ਸਿੱਖੀ ਵੀ ਛੱਡ ਕੇ ਸਰਮੂ ਬਣਾ ਕੇ ਬਾਅਦ ਚ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਨਾਨਕ ਨਿਰਗੁਣੀ ਗੁਣ ਕਰੇ ਜਿਨ੍ਹਾਂ ਦੇ ਵਿੱਚ ਗੁਣ ਨਹੀਂ ਹੈਗੇ ਉਹਨਾਂ 'ਚ ਗੁਣ ਪੈਦਾ ਕਰੇ ਇਹ ਕਰਨਾ ਉਹਨਾਂ ਨੇ ਕੰਮ ਕੀ ਕੰਮ ਕਰਨਾ ਸੀਗਾ ਸੇਵਾ ਕੀ ਸੀ ਨਿਰਗੁਣ ਸੀ ਜਿਹੜੇ ਉਹਨਾਂ 'ਚ ਗੁਣ ਪੈਦਾ ਕਰਦੇ ਤੇ ਗੁਰਬਾਣੀ ਸਮਝਾ ਕੇ ਪਰਮੇਸ਼ਰ ਇਹ ਕਰਦਾ ਨਿਰਗੁਣਾਂ 'ਚ ਗੁਣ ਪੈਦਾ ਕਰਦਾ ਸੇਵਾ ਇਹ ਸੀ ਉਹਦੇ ਨਾਲ ਉਹਦੇ ਉਹਦੇ ਹੋ ਗਏ ਜਦੋਂ ਤੁਹਾਰੇ ਲੇਖੇ ਲਾਉਂਦੇ ਉਹ ਕੰਮ ਤੁਸੀਂ ਕਰਦੇ ਕਹਿ ਕੇ ਨਿਰਗੁਣਾਂ ਨੂੰ ਗੁਣਾ ਔਗਣ ਛੱਡ ਕੇ ਉਹਨਾਂ ਦੇ ਗੁਣ ਅਮਰ ਨੂੰ ਲੈ ਕੇ ਜਾਂਦੇ ਲੋਕਾਂ ਨੂੰ ਗੁਣ ਧਾਰੋ ਭਾਈ ਝੂਠ ਛੱਡੋ ਲੋਭ ਛੱਡੋ ਇਹ ਛੱਡੋ ਉਹ ਛੱਡੋ ਉਹਨਾਂ ਨੂੰ ਗੁਣ ਜਿਹੜੇ ਗੁਣਵੰਤ ਤੇ ਉਹਨਾਂ ਨੂੰ ਹੋਰ ਗੁਣ ਦਿੰਦੇ ਪਹਿਲੇ ਗੁਣਵੰਤ ਲੈਣਾ ਨਾਨਕ ਨੇ ਗੁਣ ਹੋਰ ਦਿੱਤੇ ਦਿੱਤੇ ਨਾ ਦਿੱਤੇ ਉਹੀ ਕੰਮ ਤੁਸੀਂ ਕਰੋ ਸਿੱਖਾਂ ਨੂੰ ਨਿਰਗੁਣ ਤੇ ਗੁਣ ਵਾਲੇ ਬਣਾਇਆ ਜਿਹਨਾਂ ਦੀ ਗੁਣ ਸੀ ਉਹਨਾਂ ਨੂੰ ਹੋਰ ਗੁਣ ਦਿੱਤੇ ਤਾਂ ਸਿੱਖੀ ਫੈਲੀ ਖੁਸ਼ ਕੀ ਕਿਵੇਂ ਫੈਲੂ ਔਗਣਾ ਨਾ ਫੈਲੂ ਇਹ ਔਗਣ ਛਡਾ ਕੇ ਗੁਣਾ ਨੂੰ ਲਾਉਣਾ ਇਹ ਕੰਮ ਹੈ ਸੱਚਖੰਡ ਦਾ ਵੀ ਇਹ ਕੰਮ ਹੈ ਜਿਹੜਾ ਸੱਚਖੰਡ ਦਾ ਕੰਮ ਹੈ ਉਹਦੇ 'ਚ ਸਹਿਰ ਉਹ ਹੱਥ ਪਟਾਉਣਾ ਚਾਹੀਦਾ ਪਿਓ ਦਾਦੇ ਦੇ ਕੰਮ 'ਚ ਹੱਥ ਪਟਾਉਣਾ ਚਾਹੀਦਾ ਪਿਓ ਦਾਦੇ ਜੇ ਵਿਹਾ ਪੋਤਾ ਪ੍ਰਵਾਨ ਪੋਤਾ ਪ੍ਰਵਾਨ ਕਿਹੜਾ ਹੋਇਆ ਜਿਹੜਾ ਉਹ ਕੰਮ ਕਰੇ ਜਿਹੜਾ ਪਿਓ ਦਾਦਾ ਕਰ ਰਿਹਾ ਹੈ ਫਿਰ ਉਹ ਦਾਦੇ ਜੇ ਵਿਆਹ ਪੋਤਾ ਦਰਗਾਹ ਪ੍ਰਵਾਨ ਤਾਂ ਹੁੰਦਾ ਪੋਤਾ ਦਾਦਾ ਕੌਣ ਹੈ ਤੇ ਬੜੇ ਇੱਥੇ ਦਾਦਾ ਕੌਣ ਹੈ ਗੁਰਨਾਨਕ ਨਾਲ ਜੋੜਦਾ ਲਿਆ ਕੇ ਨੇ ਇਹਨਾਂ ਨੇ ਦਾਦਾ ਕੌਣ ਦਾਦਾ ਸ਼ਬਦ ਗੁਰੂ ਹੈ ਦਰਗਾਹ ਦਾ ਫਰਮਾਨ ਹੈ ਜਿਹੜਾ ਦਾਦਾ ਕਿਉਂਨੇ ਬਾਪ ਨੇ ਪੈਦਾ ਕੀਤਾ ਨਾ ਜਿਹੜਾ ਅੰਤਰਾਤਮਾ ਉਹਨੇ ਪੈਦਾ ਕੀਤਾ ਨਾ ਅੰਤਰਾਤਮਾ ਸਾਡਾ ਬਾਪ ਹੈ ਤਾਰੀ ਦਾ ਤਬਾਬਾ ਹੋ ਅੰਦਰ ਜਿਹੜਾ ਗੁਰਦੇਵ ਅੰਦਰ ਦਾ ਬਾਪ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਜੀ ਜੋ ਸਾਡਾ ਜਨਮ ਹੋਇਆ ਉਹ ਬਾਪ ਹੋਇਆ ਨਾ ਤੇ ਉਹ ਅੰਦਰਲਾ ਕਰਦਾ ਜੋ ਅੰਦਰਲਾ ਉਹ ਉਤੋਂ ਬਿਨਾਂ ਕਰਨਾ ਤੇ ਸੁਣਦਾ ਦਾਦੇ ਦੀ ਗੱਲ ਬਿਨਾ ਕਰਨਾ ਤੇ ਅੰਦਰਲਾ ਬਾਪ ਸੁਣਦਾ ਬਾਪ ਦੀ ਗੱਲ ਨੂੰ ਪੋਤਾ ਪ੍ਰਵਾਨ ਹੋਇਆ ਹੈ ਵਿਆਖਿਆ ਕਰਕੇ ਕਹਿੰਦਾ ਲੋਕਾਂ ਨੂੰ ਦਾਦਾ ਲੋਕਾਂ ਨੂੰ ਬਾਪ ਨਹੀਂ ਦੱਸਦਾ ਲੋਕਾਂ ਨੂੰ ਪੋਤਾ ਹੀ ਦੱਸਦਾ ਆਪਣੇ ਵਰਗਿਆਂ ਨੂੰ ਆਪਣੇ ਵਰਗਾ ਹੀ ਦੱਸੋ ਵੀ ਉਹ ਦਾਦੇ ਜਿਵੇਂ ਪੋਤਾ ਪ੍ਰਵਾਨ ਤਾਂ ਪ੍ਰਵਾਨ ਹੋਊਗਾ ਐ ਨਹੀਂ ਪ੍ਰਵਾਨ ਹੋਣਾ ਕੁਝ ਕਰਕੇ ਹਾਂ ਜਿਹੜਾ ਜਸ ਹੈ ਸੰਸਾਰੀ ਹੈ ਸੰਸਾਰੀ ਲੋਕਾਂ ਦੀ ਦ੍ਰਿਸ਼ਟੀ ਜਸ ਹੈ ਜਿਹੜੇ ਸੰਸਾਰੀ ਨਹੀਂ ਨਾ ਉਹਦੀ ਇਹਨਾਂ ਗੱਲਾਂ ਨੂੰ ਸੰਸਾਰੀ ਨਹੀਂ ਇਹਨਾਂ ਗੱਲਾਂ ਨੂੰ ਸਮਝਦੇ ਜਿਹੜੇ ਭਗਤ ਨੇ ਉਹਨਾਂ ਦੀ ਜਗ੍ਹਾ 'ਚ ਨਹੀਂ ਹੈ ਭਗਤਾਂ ਨੇ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਜਿੰਨੇ ਗੁਰਦੁਆਰੇ ਜ਼ਿਆਦਾ ਬਣ ਰਹੇ ਨੇ ਉਹਨੀਆਂ ਲੜਾਈਆਂ ਜ਼ਿਆਦਾ ਪੈਦਾ ਹੋ ਰਹੀਆਂ ਧੜੇ ਉਹਨੀਆਂ ਜ਼ਿਆਦਾ ਬਣ ਰਹੀਆਂ ਪੈਸੇ ਵਾਲ ਨੂੰ ਜ਼ਿਆਦਾ ਲੋਕਾਂ ਨਾਲ ਹੋ ਰਿਹਾ ਉਨੀ ਸਿੱਖੀ ਡਾਊਨਫਾਲ ਵੱਲ ਜਾ ਰਹੀ ਗੁਣਵੰਤਿਆਂ ਗੁਣ ਦੇ ਗੁਣਵੰਤਿਆਂ ਨੂੰ ਗੁਣ ਦੇਣੇ ਨਿਰਗੁਣ ਜਿਨ੍ਹਾਂ ਕੋ ਗੁਣ ਨਹੀਂ ਉਹਨਾਂ ਨੂੰ ਗੁਣ ਪੈਦਾ ਕਰ ਇਹ ਕੰਮ ਹੈ ਦਰਗਾਹ ਦਾ ਸੱਚਖੰਡ ਦਾ ਇਹ ਕੰਮ ਜਹਾਂ ਜਿਹੜਾ ਬਟਾਉਂਦਾ ਉਹ ਸੇਵਾ ਹੈ ਗੁਰ ਕੀ ਸੇਵਾ ਇਹ ਗੁਰ ਕੀ ਸੇਵਾ ਇਹ ਹੈ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਐਸਾ ਸੰਸਾਰ ਮੈਨੂੰ ਹੋਰ ਕੋਈ ਨਹੀਂ ਹੈਗਾ ਦੀਦਾ ਦੂਜਾ ਜਿਹੜਾ ਇਹ ਕੰਮ ਕਰਦਾ ਹੋਵੇ ਆ ਭਗਤ ਕਰਦੇ ਨੇ ਇਹ ਉਹ ਆਪ ਕਰਦਾ ਇਸ ਨੂੰ ਕੋਈ ਹੋਰ ਤਾਂ ਕੋਈ ਹੈ ਹੀ ਨਹੀਂ ਅਗਰ ਉਹ ਜੇ ਕਰਦਾ ਕਰਾਉਂਦਾ ਤਾਂ ਹੀ ਕੋਈ ਕਰ ਸਕਦਾ ਇਹ ਕੰਮ ਤਾਂ ਉਹ ਆਪੇ ਕਰਦਾ ਚਾਹੇ ਕਰਾਉਂਦਾ ਹੋਵੇ ਆਪ ਕਰਾਉਂਦਾ ਤਾਂ ਉਹ ਹੋਰ ਨਹੀਂ ਕੋਈ ਕਰ ਸਕਦਾ ਆਪਣੀ ਮਰਜ਼ੀ ਨਾਲ ਕੰਮ ਨਹੀਂ ਹੋ ਸਕਦਾ ਆਪਣੀ ਮਰਜ਼ੀ ਨਾਲ ਹੋ ਰਹੇ ਨੇ ਗੁਰਦੁਆਰੇ ਨਵੇਂ ਬਣ ਰਹੇ ਨੇ ਇਹ ਸਭ ਆਪਣੀ ਮਰਜ਼ੀ ਦਾ ਮਨੋਤਾ ਨੇ ਦੂਰ ਪਾਸੇ ਪਹਿਲਾਂ ਜੋ ਕੁਝ ਹੋ ਰਿਹਾ ਹੈ ਇਹ ਸਭ ਮਨਮਤਾ ਨੇ ਆਪਣੀ ਆਪ ਆਪਣੀ ਆਪਣੀ ਮਤ ਨਾਲ ਮਨਮਤਾ ਨੇ ਮੈਨੂੰ ਉਹ ਚੰਗਾ ਲੱਗਦਾ ਮੈਂ ਕਰਦਾ ਉਹਨੂੰ ਉਹ ਚੰਗਾ ਲੱਗਦਾ ਉਹ ਕਰਦਾ ਉਹਨੂੰ ਕੋਈ ਹੋਰ ਚੰਗਾ ਲੱਗਦਾ ਉਹ ਕਰਦਾ ਉਹ ਆਪਣੀ ਆਪਣੀ ਮਤ ਹੈ ਆਪ ਆਪਣੀ ਬੁੱਧ ਹੈ ਜੇਤੀ ਬਣ ਭਿੰਨ ਭਿੰਨ ਤੋਂ ਜੇਤੀ ਉਹਦੇ ਉਹਦੇ ਤਰੀਕੇ ਨਾਲ ਆਪਣੇ ਚੰਗਾ ਸਮਝ ਕੇ ਕਰ ਰਹੇ ਗੁਰ ਕੀ ਮਤ ਜਿਹੜੀ ਹੈ ਉਹ ਗੁਰਬਾਣੀ ਇਹਨੇ ਜਿਹੜਾ ਦੱਸਿਆ ਇਹ ਪ੍ਰਵਾਨ ਦਰਗਾਹ ਹੈ ਬਾਕੀ ਸਭ ਆਦਮੀ ਦੀ ਆਪਣੀ ਮਤ ਅਨਸਾਰ ਮਨ ਮਤ ਅਨਸਾਰ